ਹੱਥਾਂ ਦਗੁਦ ਜਾਗੇ ਬਾਰਾਤਿਆਂ ਗੁਰੂ ਆਖੇ ਦੇਖੋ ਜਹਿਰ ਬਨਰੀ ਦਾ ਆਖੇ ਅਫਫੀਆਂ ਮਾਵਾਂ ਗੂੰ ਬਨਰੀ ਦੀਆਂ ਬਿਰਾਵਾਂ ਤੂੰ ਦੇਖੋ ਜਹਿਰ ਬਨਰੀ ਦਾ ਦੁਰਿਆਦ ਤਨ ਬਨਰੇ ਕੋ ਮੁਸਲਮ ਜਪਾਕ ਜਾਇਆਨ ਪਈ ਚਾਦਰਾਂ ਵਿਦਿਤਿਆਂ ਹਨ ਆਕੇ ਕੇ ਮੈ ਸਤਾਇਆ ਨੇ ਮੰਗੋ ਦੁਆ ਜੋ ਖੁਸ਼ ਹੋਵੇ ਪਰਦਾ ਸੁਖੇ ਕੋ ਪਜ ਪੋਵੇ ਦੇਖੋ ਜਹਿਰ ਬਨ ਰੀਦਾ